ਕੀਰਤਨ ਕਰਦਿਆਂ ਭੇਟਾ ਹੋਈ ਹੋਈ ਮਾਇਆ ਨਹੀਂ ਲੈਂਦੇ ਇਹ ਬਖਸ਼ਿਸ਼ ਇਸੇ ਤਰ੍ਹਾਂ ਦੀ ਹੈ ਕਿ ਜੇ ਇੱਕ ਬਲਦੀ ਹੋਈ ਅੱਗ ਵਿੱਚ ਬਰਫ਼ ਦਾ ਡਲਾ ਰੱਖਿਆ ਹੋਵੇ ਤੇ ਉਹ ਨਾ ਪਿਘਲੇ ਇਹ ਅਕਾਲ ਪੁਰਖ ਦੀ ਕਿਰਪਾ ਤੋਂ ਬਿਨਾ ਨਹੀਂ ਹੋ ਸਕਦਾ ਤੇ ਜੇ ਇਸੇ ਤਰ੍ਹਾਂ ਸੱਚੇ ਪਾਤਸ਼ਾਹ ਜੀ ਨੇ ਨੌਜਵਾਨਾਂ ਤੇ ਬਖਸ਼ਿਸ਼ ਕੀਤੀ ਹੈ ਤੇ ਇਹ ਸਤਿਗੁਰਾਂ ਦੀ ਆਪਣੀ ਬਖਸ਼ਿਸ਼ ਹੈ ਉਹਨਾਂ ਦੀ ਬਖਸ਼ਿਸ਼ ਨਾਲ ਹੋ ਰਿਹਾ ਹੈ ਇਸੇ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸ਼ਹੀਦਾਂ ਦੇ ਮੇਲੇ ਕਰਨੇ ਸ਼ੁਰੂ ਕੀਤੇ 1955 ਵਿੱਚ ਪਹਿਲਾ ਮਲੇਰਕੋਟਲੇ ਦੇ ਸ਼ਹੀਦਾਂ ਦਾ ਮੇਲਾ ਕੀਤਾ ਤੇ ਮੰਡੀ ਤੋਂ ਇੱਕ ਵਾਰ ਜਸ ਜੀਵਨ ਵਿੱਚ ਲਿਖਿਆ ਵਰਤਮਾਨ ਸਤਿਗੁਰੂ ਜੀ ਨੂੰ ਹੁਕਮ ਕੀਤਾ ਕਿ ਮੈਂ ਨਹੀਂ ਆ ਸਕਣਾ ਤੁਸੀਂ ਜਾ ਕੇ ਉਹ ਮੇਲੇ ਕਰੋ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤੀ ਹੌਲੀ ਹੌਲੀ ਉਹ ਮੇਲੇ ਤੇ ਜਾਰੀ ਰਹੇ ਇਹਦੇ ਨਾਲ ਨਾਲ ਅੱਜ ਉਹਨਾਂ ਸ਼ਹੀਦਾਂ ਦੇ ਏਡੇ ਵੱਡੇ ਵੱਡੇ ਸਮਾਰਕ ਬਣ ਗਏ ਨੇ ਮਲੇਰਕੋਟਲੇ ਅੰਮ੍ਰਿਤਸਰ ਲੁਧਿਆਣੇ ਕਿ ਉਹ ਵੇਖਣ ਯੋਗ ਯਾਦਗਾਰਾਂ ਬਣ ਗਈਆਂ ਨੇ ਇਸੇ ਤਰ੍ਹਾਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਆਪਣੇ ਅੰਤਮ ਸਮੇਂ ਵਰਤਮਾਨ ਸਤਿਗੁਰੂ ਜੀ ਨੂੰ ਚੌਂਕੀ ਤੇ ਬਿਠਾ ਕੇ ਹੁਕਮ ਕੀਤਾ ਕਿ ਕੋਠਿਆਂ ਦੀਆਂ ਕੜੀਆਂ ਬਿਸ਼ੱਕ ਵਿਕ ਜਾਣ ਪਰ ਸਵਾ ਲੱਖ ਆਰੰਭ ਕੀਤੇ ਹੋਏ ਪਾਠ ਜ਼ਰੂਰ ਸਿਰੇ ਚਾੜਨੇ ਨਾਮਧਾਰੀ ਸਮਾਜ ਵਿੱਚ ਸਤਿਗੁਰੂ ਪ੍ਰਤਾਪ ਸਿੰਘ ਜੀ ਸਮੇਂ ਤੋਂ ਸਵਾ ਲੱਖ ਸ੍ਰੀ ਆਦ ਗ੍ਰੰਥ ਸਾਹਿਬ ਦੇ ਪਾਠਾਂ ਦੀ ਲੜੀ ਇੱਕ ਵਾਰ ਪੂਰੀ ਹੋ ਜਾਂਦੀ ਹੈ ਤੇ ਫਿਰ ਦੂਸਰੀ ਸ਼ੁਰੂ ਹੋ ਜਾਂਦੀ ਹੈ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਦੇ ਸਮੇਂ ਦੋ ਵਾਰ ਸਵਾ ਸਵਾ ਲੱਖ ਭਾਵ 2.5 ਲੱਖ ਪਾਠ ਸ੍ਰੀ ਆਦ ਗ੍ਰੰਥ ਸਾਹਿਬ ਦੇ ਹੋਏ ਉਸ ਤੋਂ ਬਿਨਾ ਵੀ ਭਾਵੇਂ ਬਹੁਤ ਸਾਰੇ ਹਜ਼ਾਰਾਂ ਦੀ ਗਿਣਤੀ ਵਿੱਚ ਅਖੰਡ ਪਾਠ ਸ੍ਰੀ ਦਸਮ ਗ੍ਰੰਥ ਸਾਹਿਬ ਦੇ ਆਦ ਗ੍ਰੰਥ ਸਾਹਿਬ ਦੇ ਸਧਾਰਨ ਪਾਠ ਵੀ ਸੈਂਕੜੇ ਤੇ ਹਜ਼ਾਰਾਂ ਹੀ ਹੋਏ ਪਰ ਇੱਕ ਨਿਯਮਤ ਰੂਪ ਵਿੱਚ ਜਿਹੜੀ ਇਹ ਲੜੀ ਸੀ ਦੋ ਵਾਰ ਪੂਰੀ ਹੋ ਕੇ ਤੀਸਰੀ ਵਾਰ ਚੱਲ ਰਹੀ ਸੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਵਰਤਮਾਨ ਸਤਿਗੁਰੂ ਜੀ ਨੂੰ ਅੰਤ ਸਮੇਂ ਹੁਕਮ ਕੀਤਾ ਇਹ ਪਾਠਾਂ ਨੂੰ ਜਾਰੀ ਰੱਖਣ ਦਾ ਤੇ 1961 ਵਿੱਚ ਉਹ ਲੜੀ ਜਿਹੜੀ ਸਤਿਗੁਰੂ ਪ੍ਰਤਾਪ ਸਿੰਘ ਜੀ ਵੇਲੇ ਤੀਸਰੀ ਲੜੀ ਚੱਲ ਰਹੀ ਸੀ ਸਤਿਗੁਰੂ ਜੀ ਨੇ ਭੋਗ ਪਾਏ ਤੇ ਉਸ ਤੋਂ ਬਾਅਦ 1974 ਵਿੱਚ ਫਿਰ 1999 ਵਿੱਚ ਤੇ ਉਸ ਤੋਂ ਬਾਅਦ ਫਿਰ ਇਹ ਲੜੀ ਪਾਠਾਂ ਦੀ ਚੱਲ ਰਹੀ ਹੈ ਸਵਾ ਲੱਖ ਪਾਠਾਂ ਦੀ ਤੇ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਦੋ ਅਖੰਡ ਵਰਨੀਆਂ ਸ਼ੁਰੂ ਕੀਤੀਆਂ ਅਖੰਡ ਵਰਨੀਆਂ ਨਾਮਧਾਰੀ ਸਮਾਜ ਵਿੱਚ ਜਿਹੜੀਆਂ ਧੂਪ ਦੀਪ ਕੁੰਭ ਸੰਯੁਕਤ ਇੱਕ ਸਿੰਘ ਨਾਮ ਸਿਮਰਨ ਕਰਦਾ ਸਣੇ ਕੇਸੀ ਇਸ਼ਨਾਨ ਕਰਕੇ ਸ਼ੁੱਧ ਮਰਜ਼ਾਦਾ ਵਿੱਚ ਤੇ ਉਹ 2 ਘੰਟੇ ਦੀ ਰੌਲ ਲਾਉਂਦਾ ਤੇ ਵਾਰ-ਵਾਰ ਉਹ ਰੌਲਾਂ ਬਦਲਦੀਆਂ ਨੇ ਗਰਮੀਆਂ ਹੋਣ ਸਿਆਲ ਹੋਣ 24 ਘੰਟੇ ਇਸ ਤਰ੍ਹਾਂ ਦੇਸੀ ਘਿਓ ਦੀ ਜੋਤ ਜਗਾ ਕੇ ਤੇ ਗੁਰੂ ਨਾਨਕ ਦੇ ਮੰਤਰ ਦਾ ਜਾਪ ਕੀਤਾ ਜਾਂਦਾ ਗੁਰ ਮੰਤਰ ਦਾ ਤੇ ਉਹ ਦੋ ਅਖੰਡ ਵਰਨੀਆਂ ਸਤਿਗੁਰੂ ਪ੍ਰਤਾਪ ਸਿੰਘ ਜੀ ਨੇ ਸ਼ੁਰੂ ਕੀਤੀਆਂ ਸੀ ਤੇ ਅੱਜ 18 ਅਖੰਡ ਵਰਨੀਆਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਚੱਲ ਰਹੀਆਂ ਨੇ ਮੇਰਾ ਕਹਿਣ ਤੋਂ ਭਾਵ ਸਿਰਫ ਇਹਨਾ ਕਿ ਜਦੋਂ ਅਸੀਂ ਸਤਿਗੁਰੂ ਦੀ ਛਤਰ ਛਾਇਆ ਹੇਠ ਉਹਦੇ ਹੁਕਮ ਵਿੱਚ ਚੱਲਦੇ ਆਂ ਤੇ ਹਾਲਾਤ ਸੁਖਾਵੇਂ ਹੋਣ ਜਾਂ ਅਣਸੁਖਾਵੇਂ ਤੇ ਸਿੱਖੀ ਚੜ੍ਹਦੀ ਕਲਾ ਵਿੱਚ ਹੀ ਜਾਂਦੀ ਹੈ ਪਰ ਜਦੋਂ ਅਸੀਂ ਸਤਿਗੁਰੂ ਦੇ ਹੁਕਮ ਤੋਂ ਉਹਦੇ ਉਹਦੇ ਹੁਕਮ ਦੀ ਕਾਰ ਤੋਂ ਥੋੜਾ ਜਿਹਾ ਲਾਂਬੇ ਹੋ ਜਾਂਦੇ ਆ ਤੇ ਉਦੋਂ ਹਾਲਾਤ ਸੁਖਾਵੇਂ ਹੋਣ ਜਾਂ ਅਣ ਸੁਖਾਵੇਂ ਢੈਂਦੀ ਕਲਾ ਵਿੱਚ ਹੀ ਜਾਂਦੇ ਆ ਗੁਰੂ ਤੇਗ ਬਹਾਦਰ ਜੀ ਥੋੜਾ ਚਿਰ ਜਦੋਂ ਭੋਰੇ ਵਿੱਚ ਰਹੇ ਤੇ ਉਹਨੇ ਕੁ ਦੇ ਹੋਣ ਨਾਲ ਹੀ ਤੁਸੀਂ ਵੇਖਦੇ ਹੋ ਕਿ ਮਸੰਦਾਂ ਦਾ ਕੀ ਹਾਲ ਹੋ ਗਿਆ ਕਿੰਨੇ ਕਰਪਟ ਹੋ ਗਏ ਤੇ ਫਿਰ ਗੁਰੂ ਗੋਬਿੰਦ ਸਿੰਘ ਜੀ ਨੇ ਕਿਵੇਂ ਉਹਨਾਂ ਨੂੰ ਠੀਕ ਕੀਤਾ ਗੁਰੂ ਗੋਬਿੰਦ ਸਿੰਘ ਜੀ ਤੋਂ ਬਾਅਦ ਸਿੱਖੀ ਦੀ ਜਿਹੜੀ ਦਸ਼ਾ ਹੋਈ ਸਿੱਖੀ ਦਸਮੇਸ ਕੀ ਸੋ ਕੀ ਅਪਰਦੇਸ ਕੀ ਅਸਿੱਖੀ ਪਰਿਪੇਸ਼ ਕੀ ਸ਼ਨਾਰ ਬਣ ਠਾਣਕੈ ਤੇ ਸਤਿਗੁਰੂ ਰਾਮ ਸਿੰਘ ਜੀ ਨੇ ਫਿਰ ਕਿਵੇਂ ਕਿਰਪਾ ਕੀਤੀ ਤੇ ਕਿੰਨੇ ਹੀ ਅਣਸੁਖਾਵੇਂ ਹਾਲਾਤਾਂ ਵਿੱਚ ਹੀ ਕਿੰਨੇ ਸੰਕਟਮਈ ਹਾਲਾਤਾਂ ਵਿੱਚ ਹੀ ਜਦੋਂ ਮੁਗਲਾਂ ਦਾ ਰਾਜ ਸੀ ਜਦੋਂ ਅੰਗਰੇਜ਼ਾਂ ਦਾ ਰਾਜ ਸੀ ਉਦੋਂ ਸਿੱਖੀ ਦੀਆਂ ਕਦਰਾਂ ਕੀਮਤਾਂ ਗਿਰ ਨਾ ਸਕੀਆਂ ਪਰ ਜਦੋਂ ਅਸੀਂ ਸਤਿਗੁਰੂ ਦੇ ਹੁਕਮ ਤੋਂ ਬਾਹਰ ਚਲੇ ਜਾਂਦੇ ਆ ਤੇ ਉਦੋਂ ਸਾਰੇ ਹੀ ਸੁਖ ਦੇ ਸਾਧਨ ਹੁੰਦਿਆਂ ਹੋਇਆਂ ਵੀ ਡਿੱਗਦੇ ਜਾਂਦੇ ਆ ਪਰ ਜਦੋਂ ਹੁਕਮ ਵਿੱਚ ਚੱਲਦੇ ਆ ਉਦੋਂ ਸਤਿਗੁਰੂ ਜਗਜੀਤ ਸਿੰਘ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ ਅੱਜ ਨਾਮਧਾਰੀ ਸਮਾਜ ਵਿੱਚ ਸਾਰੀ ਤਰ੍ਹਾਂ ਦੀਆਂ ਸੁੱਖ ਸਹੂਲਤਾਂ ਵੀ ਨੇ ਨਾਮਧਾਰੀ ਸਿੱਖ ਚੜ੍ਹਦੀ ਕਲਾ ਵਿੱਚ ਜਾ ਰਹੇ ਨੇ ਵਿਹਾਰਕ ਤੌਰ ਤੇ ਵੀ ਸੰਸਾਰਕ ਤੌਰ ਤੇ ਵੀ ਇੱਕ ਮਾਣਯੋਗ ਪਛਾਣ ਬਣਾਈ ਹੈ ਸਿੱਖੀ ਸਰੂਪ ਦੀ ਪੂਰੇ ਵਿਸ਼ਵ ਦੇ ਵਿੱਚ ਵੀ ਤੇ ਉਹਦੇ ਨਾਲ ਨਾਲ ਨਾਮ ਸਿਮਰਨ ਕੀਰਤਨ ਅਤੇ ਗੁਰੂ ਘਰ ਦੀਆਂ ਪਰੰਪਰਾਵਾਂ ਨੂੰ ਕਦਰਾਂ ਕੀਮਤਾਂ ਨੂੰ ਸਿਰਫ ਕਾਇਮ ਹੀ ਨਹੀਂ ਰੱਖਿਆ ਸਗੋਂ ਚੜ੍ਹਦੀ ਕਲਾ ਵਿੱਚ ਲੈ ਕੇ ਗਏ ਨੇ ਸਤਿਗੁਰੂ ਜਗਜੀਤ ਸਿੰਘ ਜੀ ਨੇ ਇਹ ਬਖਸ਼ਿਸ਼ ਕੀਤੀ ਕਿ ਖੇਡ ਦੇ ਮੈਦਾਨ ਵਿੱਚ ਤੇ ਸ਼ਾਸਤਰੀ ਸੰਗੀਤ ਦੀਆਂ ਸਟੇਜਾਂ ਤੇ ਜਾਕਰ ਹੁਸੈਨ ਤੇ ਉਸਤਾਦ ਅਮਜ਼ਦ ਅਲੀ ਤੇ ਉਸਤਾਦ ਵਿਲਾਇਤ ਖਾਨ ਸਾਹਿਬ ਵਰਗਿਆਂ ਦੇ ਨਾਲ ਜੇ ਕੋਈ ਗੁਰੂ ਗੋਬਿੰਦ ਸਿੰਘ ਦੇ ਪਹਿਰਾਵੇ ਨਾਲ ਇਸ ਕਸ਼ਹਿਰੇ ਨਾਲ ਤੇ ਇਸ ਦਸਤਾਰ ਨਾਲ ਇਸ ਸਰੂਪ ਵਿੱਚ ਸਾਬਤ ਸੂਰਤ ਸਿੱਖੀ ਸਰੂਪ ਵਿੱਚ ਉਹਨਾਂ ਸਟੇਜਾਂ ਤੇ ਬੈਠੇ ਉਹ ਵਜਾਉਂਦੇ ਨੇ ਇਹਨਾਂ ਸ਼ਾਸਤਰੀ ਸਟੇਜਾਂ ਤੇ ਉਹ ਸਤਿਗੁਰੂ ਜਗਜੀਤ ਸਿੰਘ ਜੀ ਦੀ ਬਖਸ਼ਿਸ਼ ਨਾਲ ਤੇ ਇਹਨਾਂ ਖੇਡ ਦੇ ਮੈਦਾਨਾਂ ਵਿੱਚ ਸਤਿਗੁਰੂ ਜੀ ਨੇ ਕਿਰਪਾ ਕੀਤੀ ਜਦੋਂ ਆਪਣੇ ਖਿਡਾਰੀ ਭੇਜੇ ਜਲੰਧਰ ਸਪੋਰਟਸ ਸਪੋਰਟਸ ਸਕੂਲ ਵਿੱਚ ਤੇ ਉੱਥੇ ਆਖਿਆ ਗਿਆ ਜਿੱਥੇ ਸਿੱਖੀ ਵਾਸਤੇ ਲੜਿਆ ਜਾਂਦਾ ਹੈ ਕਿ ਇੱਥੇ ਤੁਸੀਂ ਖਸ਼ਹਿਰਾ ਪਾ ਕੇ ਨਹੀਂ ਖੇਡ ਸਕਦੇ ਸੱਚੇ ਪਾਤਸ਼ਾਹ ਜੀ ਨੇ ਪਟਿਆਲੇ ਭੇਜੇ ਸੀ ਚਾਰ ਨੌਜਵਾਨ ਨਾਮਧਾਰੀ ਭੇਜੇ ਉੱਥੇ ਖੇਡਣ ਵਾਸਤੇ ਸਿੱਖਣ ਵਾਸਤੇ